ਆਵਿਆਂ ਦੇ ਵਿੱਚ ਜਾ ਕੇ ਸੇਵਾ ਕਰਦਾ ਉੱਥੇ ਇੱਕ ਦਿਨ ਕਿਸੇ ਘਿਆਰ ਨੇ ਆਖਿਆ ਵੀ ਜਿਹੜਾ ਆਵਿਆਂ ਵਿੱਚ ਮੈਲਾ ਪਾਏ ਨਾ ਕੂੜਾ ਕ੍ਰਿਕਟ ਪਾਏ ਨਾ ਤੇ ਫਿਰ ਇੱਟਾਂ ਬੜੀਆਂ ਚੰਗੀਆਂ ਪੱਕਦੀਆਂ ਨੇ ਤੇ ਨਾਲੇ ਉਹ ਇੱਟ ਚੰਗੀ ਪੱਕਦੀ ਹੈ ਤੇ ਨਾਲੇ ਘਰ ਵੀ ਘੱਟ ਹੈ ਉਹਦੇ ਮਨ ਵਿੱਚ ਆਇਆ ਵੀ ਲੈਣੇ ਤੇ ਸਤਿਗੁਰ ਦੀ ਖੁਸ਼ੀ ਆ ਤੇ ਕਿਉਂ ਨਾ ਮੈਂ ਇਹ ਕੰਮ ਕਰਾਂ ਜਿਹਦੇ ਨਾਲ ਇੱਟਾਂ ਵੀ ਚੰਗੀਆਂ ਪੱਕਣ ਤੇ ਨਾਲੇ ਕਸਨ ਵੀ ਘੱਟ ਹੈ ਉਸਨੇ ਫਿਰ ਉੱਤੇ ਮੋਗੋ ਮਾਰ ਦਿਆ ਹੱਥ ਵਿੱਚ ਫੌੜੀ ਫੜ ਲਈ ਇੱਕ ਛੱਜ ਲੈ ਲਿਆ ਬਸ ਜਿੱਥੇ ਵੀ ਉਹਨੂੰ ਮੈਲਾ ਮਿਲੇ ਜਾਂ ਗੰਦੀ ਚੀਜ਼ ਮਿਲੇ ਉਹਨੂੰ ਚੁੱਕ ਕੇ ਲਿਆ ਲਿਆ ਕੇ ਉਸਨੇ ਉਸ ਆਵੇ ਦੇ ਵਿੱਚ ਪਾਣੀ ਸ਼ੁਰੂ ਕਰ ਹੁਣ ਉਹ ਬੰਦਾ ਗੰਦਾ ਕੰਮ ਕਰਦਿਆਂ ਮੈਲਾ ਕੰਮ ਕਰਦਿਆਂ ਉਹ ਮੈਲੇ ਕੱਪੜੇ ਹੋ ਜਾਂਦੇ ਨੇ ਮੈਲੇ ਕੱਪੜੇ ਹੋ ਜਾਂਦੇ ਸਤਿਗੁਰੂ ਜੀ ਜਿੰਨਾ ਚਿਰ ਆਉਂਦੇ ਨੇ ਉਧਰ ਸੇਵਾ ਵੀ ਉਹਦੀ ਹੱਥ ਦੀ ਸੀ ਉਹਦਾ ਚਿੱਤ ਬੜਾ ਕਰੇ ਤੇ ਮੈਂ ਸਤਿਗੁਰਾਂ ਦਾ ਦਰਸ਼ਨ ਕਰਾ ਜਾ ਕੇ ਪਰ ਉਹਦਾ ਜੇ ਕੱਪੜੇ ਗੰਦੇ ਹੋਣ ਕੇ ਬੈਲੋ ਕਹਿੰਦਾ ਓਏ ਮਨਾ ਇਹੋ ਜਿਹਾ ਕੱਪੜਿਆਂ ਨਾਲ ਸਤਿਗੁਰਾਂ ਦਾ ਜਾ ਕੇ ਦਰਸ਼ਨ ਨਹੀਂ ਕਰਨਾ ਚਾਹੀਦਾ ਇਹ ਮੈਲੇ ਨਹੀਂ ਜਿਹਦੇ ਨਾਲ ਲੱਗਾਂਗਾ ਉਹਨੂੰ ਵੀ ਗਿਆਨ ਤਾਂ ਆਏਗੀ ਤੇ ਸਾਫ ਕੱਪੜੇ ਹੋਣ ਤੇ ਤਾਂ ਜਾਣਾ ਚਾਹੀਦਾ ਇਸੇ ਤਰ੍ਹਾਂ ਵੀ ਕਈ ਦਿਨ ਗੁਜ਼ਰ ਗਏ ਪਰ ਸਤਗੁਰਾਂ ਵੀ ਉਧਰ ਫੇਰਾ ਨਹੀਂ ਪਾਇਆ ਵੀ ਮੈਂ ਜਾ ਕੇ ਵੇਖ ਹਾਂ ਵੀ ਆਵੇ ਕਿਹੋ ਜਿਹਾ ਪੱਕੇ ਨੇ ਤੇ ਕਿਹੋ ਜਿਹਾ ਨਹੀਂ ਪੱਕੇ ਆਖਰ ਸੰਜੀ ਉਹਦਾ ਮਨ ਜਿਹੜਾ ਸੀ ਨਾ ਉਹਦਾ ਸਦਕ ਦਾ ਪਿਆਲਾ ਲਬੇਜ਼ ਹੋ ਗਿਆ ਤੇ ਇਥੋਂ ਤੱਕ ਹੋ ਗਈ ਵੀ ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੁੰਦਾ ਸੱਚੇ ਪਾਤਸ਼ਾਹ ਇੱਕ ਘੜੀ ਨਹੀਂ ਸੋ ਮਿਲਦੇ ਤੇ ਕਲਯੁਗ ਨੇ ਤੇ ਹੁਣ ਕਦ ਮਿਲੀਏ ਪ੍ਰੀਤ ਭਗਵੰਤਾ ਹੁਣ ਕਦੋਂ ਦਰਸ਼ਨ ਹੋਣਗੇ ਇਹੋ ਜਿਹੀਆਂ ਗੀਤੀਆਂ ਕਹਿੰਦਾ ਨਾ ਸੇਵਾ ਛੱਡ ਸਕਦਾ ਗੰਦਿਆਂ ਕੱਪੜਿਆਂ ਦੇ ਸੰਕੋਚ ਕਰਕੇ ਸਤਗੁਰਾਂ ਦਾ ਦਰਸ਼ਨ ਨਹੀਂ ਕਰਨਾ ਹੁੰਦਾ ਤੇ ਕਹਿੰਦਾ ਪਤਾ ਨਹੀਂ ਕਿੰਨਾ ਚਿਰ ਆਵੇ ਪੱਕਦੇ ਰਹਿਣਗੇ ਤੇ ਸਤਗੁਰ ਨਾ ਆਉਣਗੇ ਤੇ ਇਹ ਤੇ ਬੜੀ ਮਾਰੀ ਤੇ ਫਿਰ ਮੈਂ ਬੜਾ ਔਖਾ ਹੋਵਾਂਗਾ ਇਸ ਵਾਸਤੇ ਪਰ ਜਦੋਂ ਸਮਝੀ ਆਖਰੀ ਗੱਲ ਹੋਇਆ ਨਾ ਉਸ ਵਕਤ ਸਤਗੁਰ ਵੀ ਫਿਰ ਖਿਲ ਜਾਂਦਾ ਹਲਾ ਦੇ ਮੇਰੇ ਸਿੱਖ ਸਤਗੁਰਾਂ ਨੇ ਉਧਰ ਫਿਰ ਖਿੱਚ ਬਹੁਤਾ ਸਤਗੁਰ ਨੇ ਕਰ ਸਕਿਆ ਉਹਨਾਂ ਦਾ ਮਨ ਜਿਹੜਾ ਸੀ ਹਿੱਲ ਗਿਆ ਆਂਦੇ ਨੇ ਚੱਲ ਭਾਈ ਹੁਣ ਫਿਰ ਅੱਜ ਬਹਿਲੋ ਨਹੀਂ ਦਰਸ਼ਨ ਦੇ ਜਾਈ ਤੇ ਬਹਾਨਾ ਕੀ ਬਣਾ ਲਿਆ ਇਹੋ ਹੀ ਆਂਦੇ ਨੇ ਗੁਰਮਖੋ ਚਲੋ ਫਾ ਆਵੋ ਵੇਖ ਆਈਏ ਭਾਈ ਤਾਂ ਕਿਹੋ ਜੀ ਜਾਣੀ ਠੀਕ ਢੀਕਦਾ ਸਤਗੁਰ ਕਦੋਂ ਆਉਣਗੇ ਅੱਜ ਸਤਗੁਰ ਸੱਚੇ ਪਾਤਸ਼ਾਹ ਅੱਗੇ ਅੱਗੇ ਤੁਰੇ ਜਾਂਦੇ ਹਨ ਜਿਸ ਤਰ੍ਹਾਂ ਵੇਖਿਆ ਹੀ ਤੁਸੀਂ ਆਏ ਤੇ ਨਜ਼ਾਰਾ ਪਿੱਛੇ ਪਿੱਛੇ ਸੰਗਤ ਤੁਰੀ ਜਾਂਦੀ ਏ ਵਾ ਵਾ ਗੱਲਾਂ ਬਾਤਾਂ ਦੇ ਤੁਰੇ ਜਾਂਦੇ ਤੇ ਬਹਿਲੋ ਨੂੰ ਪਤਾ ਲੱਗ ਗਿਆ ਕਹਿੰਦਾ ਕੋਈ ਗੱਲ ਨਹੀਂ ਇਹ ਤੇ ਸਿਰਫ ਮੈਨੇ ਦਰਸ਼ਨ ਦੇਣਾ ਹੈ ਇਹ ਤੇ ਮੇਰੇ ਵਾਸਤੇ ਹੀ ਆਏ ਨੇ ਪਰ ਹੁਣ ਕਰਦਾ ਕੀ ਹੈ ਕਹਿੰਦਾ ਮੇਰੇ ਕੱਪੜੇ ਮੈਲੇ ਨੇ ਮੇਰੇ ਕੱਪੜੇ ਗੰਦੇ ਨੇ ਮੈਂ ਨਮਸਕਾਰ ਕੀ ਕਿਉਂ ਕਰਾਂ ਦੂਰੋਂ ਹੀ ਸਤਿਗੁਰਾਂ ਦਾ ਦਰਸ਼ਨ ਕਰ ਲਿਆ ਕਹਿੰਦਾ ਮੈਂ ਲਾਗੇ ਨਹੀਂ ਜਾਂਦਾ ਤੇ ਉਸ ਥਾਂ ਇੱਕ ਇਕਲ ਵਾਂਝ ਹੋ ਕੇ ਖਲੋ ਜਾਂਦਾ ਜਿੱਥੋਂ ਦਰਸ਼ਨ ਵੀ ਹੋਏ ਤੇ ਸਤਿਗੁਰਾਂ ਦੇ ਲਾਗੇ ਵੀ ਨਾ ਜਾਵਾਂ ਤਾਂ ਕਿ ਉਹਨਾਂ ਨੂੰ ਇਹ ਨਾ ਆਖਣਾ ਪੈ ਵੀ ਤੇਰੇ ਕੱਪੜੇ ਨਹੀਂ ਉਹ ਪਿਛਾ ਹੋ ਗਿਆ ਇੱਕ ਪਾਸੇ ਖਲੋ ਗਿਆ ਖਲੋ ਕੇ ਦਰਸ਼ਨ ਕਰਦਾ ਤੇ ਨਾਲੇ ਹੱਥ ਜੋੜ ਕੇ ਖਲੋਤਾ ਆ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਕੀ ਕੀਤਾ ਜਿਹੜੇ ਸਿੱਧੇ ਤੁਰੇ ਜਾਂਦੇ ਸਨ ਨਾ ਉਹਨਾਂ ਨੇ ਮੋੜ ਕੱਟ ਲਿਆ ਕਿੱਧਰ ਨੂੰ ਤੁਰ ਪਿਆ ਜਿੱਧਰ ਬੈਲੋ ਖਲੋਤਾ ਜਦੋਂ ਬੈਲੋ ਵੱਲ ਤੁਰ ਪਿਆ ਨਾ ਸਤਿਗੁਰ ਤੇ ਉਹ ਆਂਦਾ ਹੈ ਇਹ ਤੇ ਮੇਰੇ ਵੱਲ ਹੀ ਆ ਗਿਆ ਜਿਸ ਵਕਤ ਉਹਨਾਂ ਵੇਖਿਆ ਵੀ ਮੇਰੇ ਵਾਲੀ ਤੁਰੇ ਆਉਂਦੇ ਨੇ ਉਸਨੇ ਆਖਿਆ ਇਹ ਗੱਲ ਠੀਕ ਨਹੀਂ ਮੇਰੇ ਕੱਪੜਿਆਂ ਨੇ ਮੈਨੂੰ ਬਹੁਤ ਸੰਕੋਚ ਜਿਆ ਕਰ ਦਿੱਤਾ ਉੱਥੇ ਹੀ ਨਮਸਕਾਰ ਕਰਕੇ ਨਾ ਤੇ ਹੋਰ ਇੱਕ ਪਾਸੇ ਨੂੰ ਹੋ ਗਿਆ ਜਿਸ ਵਕਤ ਹੋਰ ਥੋੜਾ ਜਿਹਾ ਪਾਸੇ ਨੂੰ ਹੋ ਗਿਆ ਨਾ ਤੇ ਸਤਗੁਰਾਂ ਨੇ ਫੇਰ ਥੋੜਾ ਜਿਹਾ ਮੋੜ ਕੱਟ ਕੇ ਤੇ ਜਿੱਧਰ ਬੈਲ ਹੋਇਆ ਸੀ ਉਧਰ ਹੀ ਫੇਰ ਸਤਗੁਰ ਜਦੋਂ ਉਧਰ ਹੋ ਗਿਆ ਤੇ ਉਹ ਹੁਣ ਪਿਛਾ ਪਿਛਾ ਹੁੰਦਾ ਸਤਗੁਰ ਅਗਾ ਅਗਾ ਹੁੰਦੇ ਹਨ ਸਮਝੀ ਧੱਕੇ ਨਾਲ ਬਾਛੇ ਦੀ ਕਰ ਜਾਂਦੇ ਜੀ ਗੌਰੇ ਨੂੰ ਸਤਗੁਰਾਂ ਆਖਿਆ ਸੀ ਨਾ ਉਹ ਛੇਤੀ ਲਿਆਓ ਛੇਤੀ ਲਿਆਓ ਕਾਹੇ ਪੈਸੇ ਮੈਂ ਬਖਸ਼ ਦਿਆ ਤੇ ਜਦੋਂ ਨਾ ਬਖਸ਼ਣਾ ਉਹ ਹੋਰ ਗੱਲ ਹੁੰਦੀ ਹੈ ਜਦੋਂ ਬਖਸ਼ਣਾ ਉਹ ਧੱਕੇ ਨਾਲ ਹੀ ਬਖਸ਼ੀ ਜਾਂਦੇ ਨੇ ਆਓ ਮੈਂ ਉਹਨੂੰ ਬਖਸ਼ ਦੇਣਾ ਇਹਨਾਂ ਦੀ ਮੁੱਢਲੀ ਗੱਲ ਉਤਰੀ ਆ ਹੁਣ ਹੁਣਕਾਰੇ ਪਏ ਨੇ ਕਦੋਂ ਮੈਂ ਆਪਣੇ ਪਿਆਰੇ ਨੂੰ ਮਿਲਾਂ ਜਿਸ ਵਕਤ ਬੈਲੋ ਹੋਰ ਥੋੜਾ ਜਿਹਾ ਪਿਛਾ ਹੋ ਗਿਆ ਤੇ ਸੱਚੇ ਪਾਤਸ਼ਾਹ ਨੇ ਫੇਰ ਮੋੜ ਜਦੋਂ ਉਧਰ ਕੱਟ ਲਿਆ ਨਾ ਤੇ ਬੈਲੋ ਦੂਜੀ ਵਾਰੀ ਫੇਰ ਚੰਨਾਂ ਦੇ ਤੇ ਇਸ ਤਰ੍ਹਾਂ ਨਮਸਕਾਰ ਕਰਕੇ ਨਾ ਤੇ ਉੱਠ ਕੇ ਫਿਆ ਹੋਣ ਦੀ ਕੋਸ਼ਿਸ਼ ਹੀ ਕਰਦਾ ਵਾਹ ਮੇਰੇ ਪ੍ਰੀਤਮਾ ਤੂੰ ਧਨ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਜਦੋਂ ਬੈਲੋ ਉੱਠ ਲੱਗਾ ਤੇ ਉਹਨੂੰ ਉੱਠ ਕੇ ਤੇ ਗਲਵੱਟੜੀ ਲੈ ਲਿਆ ਜਦੋਂ ਬੈਲੋ ਉੱਠਿਆ ਉਹਨੂੰ ਫੜ ਕੇ ਜੱਫੀ ਵਿੱਚ ਲੈ ਲਿਆ ਆਂਦਾ ਸੱਚੇ ਪਾਤਸ਼ਾਹ ਮੇਰੀ ਵਾਰੀ ਆ ਗਈ ਹੈ ਸੰਤ ਜੀ ਸੰਸਾਰੀ ਮੇਲ ਵੀ ਬੜਾ ਚੰਗਾ ਹੁੰਦਾ ਪੁੱਤਰਾਂ ਨਾਲ ਜੱਫੀ ਪਾਈ ਦੀ ਹੋਰ ਵੀ ਕਈਆਂ ਆਪਣੇ ਘਰ ਦੀਆਂ ਜੀਆਂ ਨਾਲ ਸੱਜਣਾ ਤੇ ਬੇਲੀਆਂ ਨਾਲ ਵੀ ਜੱਫੀਆਂ ਪਾਈ ਦੀਆਂ ਨੇ ਪਰ ਇਹ ਜੱਫੀ ਜਿਹੜੀ ਹੈ ਇਹ ਤੋਂ ਹੋਰ ਦੁਨੀਆ ਦੇ ਕੋਈ ਆਨੰਦ ਨਹੀਂ ਇਸ ਜੱਫੀ ਵਿੱਚ ਕੀ ਸੀ ਆਵਾਜ਼ਾਂ ਦਾ ਮਿਟ ਜਾਣਾ ਇਸ ਜੱਫੀ ਵਿੱਚ 84 ਦਾ ਕਟਿਆ ਜਾਣਾ ਸੀ ਜੋ ਸਾਹ ਕੰਠ ਨਾ ਲੱਗੀਆਂ ਜਲਨ ਸੇ ਬਾਹਰ ਆ ਜੋ ਬਾਵਾ ਸਤਗੁਰ ਦੇ ਗੱਲ ਵਿੱਚ ਪਈਆਂ ਹਨ ਅੱਜ ਉਹ ਸਤਗੁਰ ਦੀ ਛਾਤੀ ਨਾਲ ਲੱਗੀਆਂ ਹਨ ਹਮਾਲੇ ਵਰਗੀ ਛਾਤੀ ਠੰਡੀ ਜੇ ਸਤਗੁਰ ਦੀ ਜਿਸ ਵਕਤ ਨਾਲ ਲੱਗਾ ਰੇ ਪੈਦਾ ਸੱਚੇ ਪਾਤਸ਼ਾਹ ਅੱਜ ਮੇਰੀ ਵਾਰੀ ਆ ਹੀ ਗਈ ਹੈ ਸਤਗੁਰ ਕਹਿੰਦੇ ਨੇ ਭਾਈ ਬੈਲੋ ਤੂੰ ਸਭ ਤੋਂ ਪਹਿਲਾਂ ਭਾਈ ਬੈਲੋ ਤੂੰ ਬੜੀ ਸੇਵਾ ਕੀਤੀ ਹੈ ਭਾਈ ਬੈਲੋ ਤੂੰ ਬੜੀ ਕਠਿਨ ਸੇਵਾ ਕੀਤੀ ਹੈ ਭਾਈ ਬੈਲੋ ਤੂੰ ਮੈਨੂੰ ਮੋਹ ਲਿਆ ਭਾਈ ਬੈਲੋ ਤੂੰ ਮੇਰਾ ਤੇ ਮੈਂ ਤੇਰਾ ਹੋ ਤਰਾਂ ਦਿੱਤੇ ਚਿੱਠੇ ਬੇੜਾ ਪਾਰ ਕਰ ਦਿੱਤਾ ਕੁਝ ਦਾ ਕੁਝ ਕਰ ਦਿੱਤਾ ਬਾਹਾਂ ਫੜ ਲਿਆ ਭਾਈ ਬਹਿਲੇ ਨੂੰ ਫੜ ਕੇ ਨਾਲ ਲਾਏ ਨੇ ਸੰਕੋਚ ਨਹੀਂ ਕੀਤਾ ਉਹ ਜਿਹਾ ਕੱਪੜਿਆਂ ਦਾ ਇਹ ਸਾਹਮਣੇ ਵਿਖਾ ਦਿੱਤਾ ਕਿ ਜਿਸ ਤਰ੍ਹਾਂ ਬੱਚਾ ਕਿੰਨੀ ਮਿੱਟੀ ਵਿੱਚ ਲਿਬੜਿਆ ਹੋਏ ਉਹਦੇ ਕਿੰਨੇ ਵੀ ਗੰਦੇ ਕੱਪੜੇ ਹੋਣ ਮਾਂ ਕਦੇ ਵੀ ਨਹੀਂ ਬੱਚੇ ਨੂੰ ਸੰਕੋਚ ਕਰਦੀ ਕਿ ਮੈਂ ਇਹਨੂੰ ਨਾ ਫੜਾਂ ਉਹ ਜਿਹਾ ਬੱਚੇ ਨੂੰ ਫੜ ਕੇ ਛਾਤੀ ਨਾਲ ਲੈ ਲੈਂਦੀ ਤੇ ਨਾਲ ਉਹ ਸਤਗੁਰ ਜਿਹੜਾ ਤੱਤੀ ਤਵੀਜ਼ ਤੇ ਬੈਠਾ ਉਹ ਜਿਹਾ ਤੇ ਜਿਹੜਾ ਹਰਮੰਦਰ ਵਿੱਚ ਬੈਠਾ ਵੀ ਉਹ ਜਿਹਾ ਜਿਹਦੇ ਵਾਸਤੇ ਖੁਸ਼ਬੂ ਵੀ ਉਹ ਜਿਹੀ ਤੇ ਬਦਬੂ ਵੀ ਉਹ ਜਿਹੀ ਉਹ ਕਿਸ ਤਰ੍ਹਾਂ ਸੰਕੋਚ ਕਰ ਸਕਦੀ ਕਿਉਂ ਨਾ ਦੱਸਦਾ ਆਪਣਾ ਸਿੱਖਾਂ ਨੂੰ ਕਿ ਐਸੇ ਤਰ੍ਹਾਂ ਮੈਂ ਆਪਣੇ ਸਿੱਖਾਂ ਨਾਲ ਪਿਆਰ ਕਰਨਾ ਪਰ ਜਿਹੜੇ ਮੇਰੇ ਨਾਲ ਪਿਆਰ ਕਰਦੇ ਲੈ ਆਂਦਾ ਵਿਆਹ ਕੇ ਇਸ਼ਨਾਨ ਪਾਣੀ ਕਰਾਇਆ ਤੇ ਆਂਦੇ ਨੇ ਬਹਿ ਲੋ ਹੁਣ ਤੇਰੀ ਕਾਲ ਥਾਂ ਪਈ ਆ ਤੇ ਹੁਣ ਤੂੰ ਪਿੰਡ ਚਲਾ ਜਾ ਤੇ ਗੁਰੂ ਨਾਨਕ ਦਾ ਪ੍ਰਚਾਰ ਕਰ ਤੇ ਆਪ ਜਪੋ ਤੇ ਅਵਰਾ ਨਾਮ ਜਪਾ ਆਪ ਨਾਮ ਜਪੋ ਲੋਕਾਂ ਨੂੰ ਨਾਮ ਜਪਾਵੋ ਦੁਖੀਆਂ ਲੋਕਾਂ ਦੇ ਦੁੱਖ ਦੂਰ ਕਰੋ ਕਰਦੇ ਕਰਦੇ ਅਖੀਰ ਹੁਣ ਜਾਣ ਤੇ ਵੀ ਨਹੀਂ ਜੀ ਕਰਦਾ ਪਰ ਇੱਕ ਪਾਸੇ ਹੁਕਮ ਹੈ ਇੱਕ ਪਾਸੇ ਵਿਛੋੜਾ ਮੰਨਣਾ ਪੈਣਾ ਸੀ ਆਖਰ ਗੱਲ ਵਿੱਚ ਪੱਲਾ ਪਾ ਕੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਏ ਅੱਖਾਂ ਦੇ ਵਿੱਚੋਂ ਪਾਣੀ ਕੱਢ ਕੇ ਸਤਿਗੁਰਾਂ ਦੇ ਚਰਨ ਧੋ ਦਿੱਤੇ ਨੇ ਸਤਿਗੁਰਾਂ ਕੋਲ ਥਾਪੜਾ ਲਿਆ ਤੇ ਖੁਸ਼ੀ ਲੈ ਕੇ ਆਪਣੇ ਘਰ ਚਲੇ ਜਦੋਂ ਘਰ ਆਇਆ ਸੀ ਨਾ ਜਦੋਂ ਉਦੋਂ ਉਹਨਾਂ ਦਾ ਪੁੱਤਰ ਨਾਨੂ ਸੀ ਨਾ ਜਿਹੜਾ ਉਹ ਛੋਟਾ ਜਿਹਾ ਸੀ ਪਰ ਹੁਣ ਜਾਂਦਿਆਂ ਨੂੰ ਵੇਖਿਆ ਤੇ ਨਾਨੂ ਜਵਾਨ ਹੋਇਆ ਆ ਘਰ ਦਾ ਸਾਰਾ ਕੰਮ ਸਾਂਭਦਾ ਨਾਨੂ ਨੂੰ ਪਤਾ ਲੱਗਾ ਪਿਤਾ ਜੀ ਆ ਗਏ ਨੇ ਕੋਠੇ ਦੇ ਉੱਤੇ ਚਵਾਰੇ ਵਿੱਚ ਉਹਨਾਂ ਦਾ ਡੇਰਾ ਲਵਾ ਦਿੱਤਾ ਸੇਵਾ ਕਰਦਾ ਬਹੁਤ ਉਹਨਾਂ ਦੀ ਸੇਵਾ ਕਰਦਾ ਤੇ ਦਿਨ ਰਾਤ ਉਹਨਾਂ ਦੀ ਸੇਵਾ ਵਿੱਚ ਲੱਗਾ ਰਹਿੰਦਾ ਸੰਗਤਾਂ ਬੜੀਆਂ ਆਉਂਦੀਆਂ ਨੇ ਸਾਲ ਬਾਅਦ ਵਿਸਾਖੀ ਤੇ ਦਰਸ਼ਨ ਕਰਨ ਆਉਂਦੇ ਨੇ ਸੰਗਤਾਂ ਨੂੰ ਨਾਲ ਲੈ ਕੇ ਕਿ ਕੁਦਰਤ ਮਹਾਰਾਜ ਦੀ ਮੈਂ ਹੁਣ ਛੇਤੀ ਅਰਜ਼ ਕਰਦੇ ਹਾਂ ਕਿ ਜਿਸ ਵਕਤ ਇੱਕ ਦਿਨ ਐਸਾ ਸਮਾਂ ਆ ਗਿਆ ਕਿ ਨਾਨੂ ਜੀ ਦਾ ਦਰਸ਼ਨ ਕਰਨ ਵਾਸਤੇ ਸੰਗਤਾਂ ਜਦੋਂ ਸੰਗਤਾਂ ਆਈਆਂ ਬਾਲੋ ਜੀ ਦਾ ਦਰਸ਼ਨ ਕਰਨ ਵਾਸਤੇ ਉਹ ਬਾਹਰ ਬੈਠੇ ਸਨ ਤੇ ਬਾਲੋ ਜੀ ਨੇ ਘਰ ਸੁਣਾ ਕੰਦਿਆ ਭਈ ਜਾ ਕੇ ਪ੍ਰਾਤ ਲਿਆਓ ਸਾਧ ਸੰਗਤ ਦੇ ਚਰਨ ਤੋਂ ਨੇ ਸਿੱਖ ਨੇ ਜਾ ਕੇ ਆਖਿਆ ਭਈ ਜਿਹੜੀ ਨਾਨੂ ਦੇ ਘਰੋਂ ਸਿੱਖਣੀ ਸੀ ਨਾ ਨੂੰ ਉਹਨਾਂ ਵੀ ਉਹਨੂੰ ਆਖਿਆ ਬੀਬੀ ਜੀ ਬਾਬਾ ਜੀ ਨੇ ਭਾਈ ਜੀ ਨੇ ਪ੍ਰਾਤ ਮੰਗਵਾਈ ਆ ਉਹ ਉਸ ਵਕਤ ਕੀ ਕਰ ਰਹੀ ਸੀ ਤਿੰਨਾਂ ਮੁੰਡਿਆਂ ਨੂੰ ਲੈ ਕੇ ਤੇ ਪ੍ਰਾਤ ਵਿੱਚ ਨਵਾਉਣ ਦੇ ਸੀ ਤਿੰਨ ਮੁੰਡੇ ਸਨ ਨਾਨਾ ਦੇ ਜਿਸ ਵਕਤ ਉਹ ਨਵਾਉਣ ਦੇ ਸੀ ਤੇ ਉਹ ਆਂਦੀ ਏ ਪ੍ਰਾਤ ਨਹੀਂ ਵੇਲੀ ਮੈਂ ਬੱਚਿਆਂ ਨੂੰ ਨਵਾਉਣ ਦੇ ਹੀ ਆ ਇਸ ਵਕਤ ਨਹੀਂ ਮਿਲ ਸਕਦੀ ਵੇਲੀ ਨਹੀਂ ਉਸ ਨੇ ਉਸੇ ਤਰ੍ਹਾਂ ਆ ਕੇ ਭਾਈ ਬੈਲ ਨੂੰ ਆਖ ਦਿੱਤਾ ਭਾਈ ਬਹਿਲੋ ਦੇ ਵਿੱਚ ਕੋਈ ਗੱਲ ਹੋ ਰਿਹਾ ਹੈ ਕਹਿੰਦਾ ਇਸ ਨੇ ਸਾਧ ਸੰਗ ਦੀ ਨਰਾਤਰੀ ਕੀਤੀ ਇਸ ਨੇ ਪੁੱਤਰਾਂ ਨੂੰ ਸਾਧ ਸੰਗਤ ਨਾਲ ਚੰਗਾ ਮੰਨਿਆ ਔਰ ਫਿਰ ਕਮਾਂਡੇ ਨੂੰ ਪੁੱਤਰਾ ਦਾ ਹੋ ਗਿਆ ਅੱਛਾ ਇਹ ਗੱਲ ਤੇ ਭਾਈ ਬਾਲਾ ਜੀ ਚੰਗਾ ਭਾਈ ਜਿਹੜੀ ਸਾਧ ਸੰਗਤ ਵਾਲੇ ਵਾਸਤੇ ਪ੍ਰਾਤ ਨਹੀਂ ਨਾ ਵਰਤੀ ਜਾਂਦੀ ਉਹ ਜਿਹੜੀ ਵੇਲੀ ਨਹੀਂ ਨਾ ਪ੍ਰਾਤ